ਸੁਣੀਏ ਸਰਾ ਗੁਨਾਹ ਕੇ ਗਾਹ ਜਿਹਨੇ ਸੁਣ ਲਈ ਜਿੰਨੇ ਗੋਡੇ ਸੰਸਾਰ ਦੇ ਵਿੱਚ ਉਹਨਾਂ ਤੋਂ ਆਗਾਹ ਹੋ ਜਾਂਦਾ ਉਹਨਾਂ ਤੋਂ ਜਾਣੂ ਹੋ ਜਾਂਦਾ ਆਗਾਹ ਹੋਣਾ ਜਾਣੂ ਹੋ ਜਾਣਾ ਸਾਰੇ ਗੁਣਾਂ ਦਾ ਗਿਆਨ ਹੋ ਜਾਂਦਾ ਹੈ ਹੋਰ ਕਿਤੇ ਆਇਆ ਹੋਇਆ ਆਗਾਹ ਲੱਭਦਾ ਹੈ ਕਹਿ ਦਾ ਧਿਆਨ ਪਰ 21 ਤੱਕ ਜਾਣਕਾਰੀ ਹੋ ਜਾਂਦੀ ਮੰਨੈ ਹੁਕਮ ਸਭਾ ਗੁਣ ਗਿਆਨ ਤੇ ਗਿਆਨ ਆ ਗਿਆ ਗੁਣਾ ਦਾ ਗਿਆਨ ਗੁਣਾ ਦਾ ਗਿਆਨ ਹੋਣ ਨਾਲੇ ਗੁਣ ਗਾਇਨ ਹੁਕਮ ਹੁਕਮ ਮੰਨੈ ਹੁਕਮ ਸਭਾ ਗੁਣ ਗਿਆਨ ਇਸ ਕਰਕੇ ਆਗਾ ਹੁੰਦਾ ਹੈ ਗੁਰਬਾਣੀ ਕਿਤੇ ਹੋਰ ਦੱਸਦੀ ਹੈ ਜੇ ਤਾਂ ਸਾਨੂੰ ਸ਼ੰਕਾ ਪੈਂਦੀ ਹੋਰ ਕਿਤੇ ਦੱਸਿਆ ਹੁੰਦਾ ਵੀ ਆਹ ਅਰਥ ਹੈ ਨਹੀਂ ਸੁਣਿਆ ਸ਼ੇਖ ਪੀਰ ਪਾਤਸ਼ਾਹ ਸੁਣਿਆ ਸ਼ੇਖ ਪੀਰ ਪਾਤਸ਼ਾਹ ਜਿਹੜਾ ਜਿਹਨੇ ਬਾਣੀ ਸੁਣ ਲਈ ਉਹ ਆਪੇ ਸ਼ੇਖ ਹੈ ਆਪੇ ਪੀਰ ਹੈ ਆਪੇ ਪਾਤਸ਼ਾਹ ਹੈ ਉਹਦਾ ਤੁਸੀਂ ਸ਼ੇਖ ਵੀ ਕਹਿ ਸਕਦੇ ਸ਼ੇਖ ਲਬਦ ਵਿੱਚ ਵੱਡੇ ਨੂੰ ਕਿਹਾ ਹੋਇਆ ਹੈ ਆਦਰ ਦਾ ਲਬਦ ਪੀਰ ਵੀ ਵੱਡੇ ਨੂੰ ਕਿਹਾ ਹੈ ਨਾਨਕ ਪੀਰ ਕਹਿੰਦੇ ਸੀ ਪਾਤਸ਼ਾਹ ਵੀ ਕਿਹਾ ਹੈ ਸੰਸਾਰ ਦੇ ਵਿੱਚ ਇਹ ਸੰਸਾਰੀ ਬੋਲੀ 'ਚ ਵਡਿਆਈ ਹੈ ਸੰਸਾਰ ਦੇ ਵੱਡੇ ਨੇ ਉਹ ਸ਼ੇਖ ਕਹਿੰਦੇ ਨੇ ਵੱਡੇ ਨੂੰ ਕਹਿੰਦੇ ਬਾਣੀ ਦੇ ਸੁਣੇ ਤੋਂ ਸ਼ੇਖ ਹੈ ਗੁਰਬਾਣੀ ਦੇ ਸਮਝ ਵਾਲੇ ਭਾਈ ਪੀਰ ਹੈ ਗੁਰਬਾਣੀ ਦੇ ਸਮਝ ਵਾਲੇ ਪਾਤਸ਼ਾਹ ਪਾਤਸ਼ਾਹ ਫਿਰ ਇਹਨਾਂ ਤੋਂ ਵੱਡਾ ਹੋ ਗਿਆ ਸ਼ੇਖ ਛੋਟੇ ਹੁੰਦੇ ਨੇ ਪਾਤਸ਼ਾਹ ਦੇ ਸ਼ੇਖ ਤਾਂ ਪੀਰ ਤੋਂ ਵੀ ਛੋਟੇ ਹੁੰਦੇ ਨੇ ਸ਼ੇਖ ਪੀਰ ਤੋਂ ਛੋਟੇ ਹੁੰਦੇ ਨੇ ਪੀਰ ਉਦੋਂ ਵੱਡੇ ਹੁੰਦੇ ਨੇ ਬਾਦਸ਼ਾਹ ਉਦੋਂ ਪੀਰਾ ਬਾਦਸ਼ਾਹ ਉਹ ਕਹਿਆ ਨਾ ਭਗਤ ਬਰਾਬਰ ਹੋਰ ਨਾ ਹੋਏ ਪੰਡਤ ਸੂਰ ਛਤਰਪਤੀ ਦਾਤਾ ਛੇਦ ਦਾ ਪੰਡਤ ਦੀ ਸੈਂਸ ਵਿੱਚ ਹੀ ਹੈ ਇਹਨਾਂ ਦੇ ਪੰਡਤ ਸੂਰ ਛਤਰਪਤੀ ਰਾਜਾ ਹਾਂ ਪੰਡਤ ਸੂਰ ਛਤਰਪਤ ਰਾਜਾ ਵਕਤ ਬਰਾਬਰ ਔਰ ਔਰ ਇਧਰ ਇਹ ਮੁਸਲਮਾਨੀ ਭਾਸ਼ਾ ਦੇ ਵਰਤੇ ਉਧਰ ਹਿੰਦੂ ਭਾਸ਼ਾ ਦੇ ਵਰਤੇ ਗਿਆਨ ਦੀ ਗੁਣ ਹੈ ਇਥੇ ਅਗਾ ਹੈ ਅਗਾ ਇਹ ਗਾਲ ਹੈ ਐਡਾ ਲੱਗਿਆ ਹਾਂ ਹਾਂ ਸੁਣੀਏ ਸਦਾ ਬਣਾ ਕੇ ਗਾ ਕੇ ਗਾ ਆਇਆ ਨਾ ਆ ਗਾ ਦੇ ਵਿੱਚ ਇਹ ਜਿਹੜੀ ਹੁੰਦੀ ਹੈ ਨਾ ਕਵਤਾ ਇਹਦੇ ਵਿੱਚ ਬਹੁਤ ਛੂਟਾ ਹੁੰਦੀਆਂ ਇਹਦੇ ਛੂਟਾ ਹੁੰਦੀਆਂ ਨੇ ਲਫ਼ਜ਼ਾਂ ਨੂੰ ਘੱਟ ਵੱਧ ਕਰ ਲੈਂਦੀਆਂ ਆਗਾ ਹੋ ਜਾਣਾ ਗਿਆਨ ਹੋ ਜਾਣਾ ਕਿਸੇ ਨੂੰ ਸਮਝਾ ਦੇਣਾ ਨਾ ਆਗਾ ਕਰ ਦੇਣਾ ਆਗਾ ਲਫ਼ਜ਼ ਉਰਦੂ ਦਾ ਉਹਨੂੰ ਆਗਾਹ ਕਰ ਦੋ ਉਹਨੂੰ ਸਮਝਾ ਦੋ ਉਹਨੂੰ ਦੱਸ ਦੋ ਉਹਨੂੰ ਗਿਆਨ ਕਰਾ ਦੋ ਵੀ ਫਲਾਣਾ ਆ ਰਿਹਾ ਜਿਹੜੀ ਸੀਆਈਡੀ ਦੱਸਦੀ ਹੈ ਨਾ ਆਪਣੇ ਇੰਟੈਲੀਜੈਂਸ ਦੀ ਉਹ ਆਗਾਹ ਕਰਦੀ ਹੈ ਸਾਰਿਆਂ ਨੂੰ ਇਹ ਹੋਣ ਵਾਲਾ ਆਗਾਹ ਦਾ ਉਹਨੇ ਜਗਾ ਲੈਣਾ ਚੌਕਸ ਕਰ ਦੇਣਾ ਆਗਾਹ ਲਫ਼ਜ਼ ਆਪਣੀ ਭਾਸ਼ਾ ਦਾ ਨਹੀਂ ਹੈ ਇਹ ਉਰਦੂ ਭਾਸ਼ਾ ਦਾ ਲਫ਼ਜ਼ ਹੈ ਦਾ ਜਿਹੜਾ ਲਫ਼ਜ਼ ਹੈ ਗਾਹ ਫਿਰ ਕੀ ਬਣੂਗਾ ਗਾਹ ਦਾ ਗਾਹ ਦਾ ਵੀ ਗਹਿਣਾ ਧਿਆਨੇ ਹੋਊਗਾ ਗਾਹ ਦਾ ਫਿਰ ਉਹ ਪਾਉਣੇ ਪੈੜੀ ਪਾਉਣੇ ਆਪਾਂ ਗਾਹ ਲਾ ਪੰਜਾਬੀ ਦਾ ਹੁੰਦਾ ਗਾਹ ਪਾਤਾ ਦੇਣ ਦੇਣ ਉਹ ਨਹੀਂ ਗੁਣਾ ਦੇ ਨਾਲ ਨਹੀਂ ਲੱਗਦਾ ਗੁਣਾ ਦਾ ਗਹਿਣਾ ਧਿਆਨ ਕਹਾਂਗੇ ਉੱਥੇ ਵੀ ਇਹੀ ਕਹਾਂ ਉਹਦਾ ਵੀ ਲਫ਼ਜ਼ ਇਹੀ ਆ ਕਰ ਰਿਹਾ ਬਰੀਕੀ ਨਾਲ ਧਿਆਨ ਕਰਦਾ ਸਮਝ ਲੈਣਾ ਬਰੀਕੀ ਨਾਲ ਗੁਣਾਂ ਨੂੰ ਸਮਝ ਲੈਣਾ ਸੁਣੀ ਹੈ ਉਹਦੇ ਪਾਣੀ ਹੋਈ ਅਗਾ ਕਰਦੀ ਹੈ ਸਾਨੂੰ ਗੁਣਾਂ ਦਾ ਗੁਣ ਗਾਏ ਨੇ ਬਾਣੀ ਹੋਰ ਕੀ ਕਰਦੀ ਹੈ ਸਾਰੇ ਗੁਣਾਂ ਦਾ ਸਾਨੂੰ ਸਮਝ ਆ ਜਾਂਦੀ ਹੈ ਦਾਤਾ ਕੌਣ ਹੁੰਦਾ ਹੁਣ ਅਸੀਂ ਦੇਖੇ ਦਾਤਾ ਬਣੀ ਬੈਠੇ ਆ ਸੰਸਾਰ ਦੇ ਲੋਕਾਂ ਨੂੰ ਸਰ ਪਤਾ ਲੱਗਿਆ ਨਾ ਵੀ ਸੰਸਾਰੀ ਦਾਤਾ ਨਹੀਂ ਹੁੰਦਾ ਕੋਈ ਦਾਤਾ ਹੈ ਸਭ ਕੋ ਦੇ ਇਹੀ ਇਹਦੇ ਨੇ ਗੁਣਾ ਆਗਾਹ ਕਰਤਾ ਤੁਹਾਨੂੰ ਵੀ ਆਦਮੀ ਦਾਤਾ ਨਹੀਂ ਹੁੰਦਾ ਐਵੇਂ ਆਦਮੀ ਨੂੰ ਦਾਤਾ ਬਣੀ ਜਾਂਦੇ ਛੱਡ ਦੋ ਇਹ ਗਲਤੀ ਤੋਂ ਆਗਾਹ ਕਰੀਏ ਕਿ ਸੁੱਤੇ ਨਾ ਪਏ ਰਹੋ ਜਗਾ ਲੈਣਾ ਗੁਣਾ ਪ੍ਰਤੀ ਜਾਗਰੂਕ ਕਰਦੀ ਹੈ ਗੁਣ ਸਾਰੇ ਪਰਮੇਸ਼ਰ ਦੇ ਨੇ ਗੁਰਬਾਣੀ ਜਾਗਰੂਕ ਕਰਦੀ ਹੈ ਤੁਹਾਨੂੰ ਗੁਣਾ ਪ੍ਰਤੀ ਇਹ ਅਰਥ ਆਗਾਹ ਦਾ ਜਾਗਰੂਕ ਹੈ ਅੰਦੇ ਪਾਵੇ ਰਾਹ ਅੰਦੇ ਨੇ ਸਾਰੇ ਪਹਿਲਾਂ ਗੁਰਬਾਣੀ ਨੂੰ ਸੁਣ ਕੇ ਇਹਨੇ ਵੀ ਰਾਹ ਲੱਭ ਲੈਣਗੇ ਜਿਹੜੇ ਕਰਾਹੇ ਪਏ ਤੇ ਇਹਨਾਂ ਹੀ ਫਸਿਆ ਸੀ ਦਲਦਲ ਚ ਹੋਰ ਕੋਣ ਫਸਿਆ ਸੀ ਅੰਨਾ ਹੀ ਹੈ ਪਹਿਲਾਂ ਰਾਹ ਪਾ ਜਿਹੜੇ ਹਿੰਦੂ ਮਤ ਵਾਲੇ ਨੇ ਹੋਰ ਮਤ ਵਾਲੇ ਨੇ ਇਹਨਾਂ ਨੂੰ ਸਮਝ ਨਹੀਂ ਆ ਜੋ ਕਿਹੜੇ ਰਾਹ ਚੱਲਣਾ ਹੈ ਰਾਹ ਦੀ ਸਮਝ ਨਹੀਂ ਹੈ ਅੰਦਰੋਂ ਧਾਰਮਿਕ ਬੰਦੇ ਨੇ ਚੱਲਣਾ ਚਾਹੁੰਦੇ ਨੇ ਭਗਤੀ ਕਰਨੀ ਚਾਹੁੰਦੇ ਨੇ ਰਾਹ ਪਾਲਣਗੇ ਜੇ ਬਾਣੀ ਸੁਣ ਲੈਣ ਜਿਨ੍ਹਾਂ ਦੇ ਅੰਦਰ ਇੱਛਾ ਹੈ ਸੰਸਾਰ ਚੋਂ ਦੀ ਜੇਲ੍ਹ ਚੋਂ ਬਾਹਰ ਨਿਕਲਣ ਦੀ ਉਹਨਾਂ ਨੂੰ ਰਾਹ ਮਿਲ ਜੂਗਾ ਗੁਰਬਾਣੀ ਚੋਂ ਤੂੰ ਸਮਝ ਲੈਣ ਸਮਝ ਲੈਣ ਸੁਣਨ ਨੂੰ ਅਸੀਂ ਸਮਝਣ ਦੀ ਸਰਸੀ ਵਰਤਾਂਗੇ ਸਮਝ ਤੋਂ ਬਿਨਾਂ ਰਾਹ ਨਹੀਂ ਮਿਲਦਾ ਅਸੀਂ ਫਿਰ ਕਾਦੇ ਵਾਸਤੇ ਬਾਣੀ ਸੁਣਦੇ ਹਾਂ ਗੁਰਦੁਆਰੇ ਜਾ ਕੇ ਕਿਉਂ ਸੁਣਦੇ ਹਾਂ ਸੁਣੇ ਆਂਦੇ ਬਾਬੇ ਰਾ ਰਾਹ ਪਾਉਣ ਪੈਣ ਵਾਸਤੇ ਸੁਣਦੇ ਹਾਂ ਬਿਲਕੁਲ ਨਹੀਂ ਸੁਣਦੇ ਝੂਠ ਐਦਾ ਬੈਲੀਆਂ ਪੌੜੀਆਂ ਨੇ ਰੋਜ਼ ਪਾਠ ਇਹ ਕਰਦੇ ਹੋ ਸੁਣੀਆਂ ਦੀ ਪੌੜੀਆਂ ਵੀ ਜੇ ਸਮਝ ਲਈਏ ਤਾਂ ਸਾਰੀ ਜੀਵਨ ਬਦਲ ਜਵੇ ਸਮਝ ਲਓ ਸੁਣੀਏ ਦੀਆਂ ਚਾਰ ਪੌੜੀਆਂ ਜੇ ਸਮਝ ਲੈਣ ਜੀਵਨੇ ਬਦਲ ਜਵੇ ਜੇ ਨੂੰ ਚੰਗੀ ਤਰ੍ਹਾਂ ਸਮਝਾਇਆ ਜਿਹਨੇ ਰਾਹ ਨਹੀਂ ਬਦਲਣਾ ਗੁਰਦਾਰੇ ਹੋਣਾ ਛੱਡ ਦੇਣਗੇ ਆਪੇ ਉਹਨਾਂ ਦੀ ਜਿਹੜੇ ਅਰਦਾਸ ਕਰਾਉਂਦੇ ਨੇ ਕਰੇ ਨਾ ਵੀ ਅਸੀਂ ਨਹੀਂ ਕਰਨੀਆਂ ਹੋਰ ਆਪੇ ਕਰ ਲੱਗਦੇ ਜਾਂਦੇ ਐਸੇ ਕੱਲ ਗੁਰੂ ਗ੍ਰੰਥ ਸਾਹਿਬ ਵੀ ਗੱਲ ਆ ਜੇ ਗ੍ਰੰਥੀ ਅਰਦਾਸਾਂ ਦਾ ਜਵਾਬ ਦੇ ਦੇ ਗੁਰਮਤਿ ਅਨੁਸਾਰ ਨਹੀਂ ਜਿਹੜੀਆਂ ਹੈਗੀਆਂ ਆਪੇ ਗੁਰਦਾਰੇ ਹੁਣ ਦੇ ਹਟ ਜਾਂਦੇ ਪਰ ਅਰਦਾਸ ਗ੍ਰੰਥੀ ਨੂੰ ਤਾਂ ਪੈਸੇ ਮਿਲਦੇ ਨੇ ਗ੍ਰੰਥੀ ਖਰੀਦ ਦੇ ਗ੍ਰੰਥੀ ਦਾ ਪੰਡਤ ਹੈ ਐਸੇ ਤੇ ਕੋਈ ਕੁਝ ਕਰਾ ਲੋ ਤੇ ਸੁਣੀ ਹੈ ਹਾਥ ਹੋਵੇ ਅਸਗਾ ਜਿਹੜਾ ਅਸਗਾ ਹੈ ਨਾ ਤੁਹਾਨੂੰ ਲੱਗਦਾ ਭਾਵ ਸਾਗਰ ਭਾਵ ਸਾਗਰ ਅਸਗਾ ਹੈ ਨਾ ਇਹ ਹਾਥ ਹੋਵੇ ਇਹਦਾ ਥਾ ਪਾ ਲਈਦਾ ਹਾਥ ਉਹਦਾ ਥਾ ਪੈ ਜਾਂਦਾ ਇਹਦਾ ਇਹ ਬਹੁਤ ਬਹੁਤੀ ਵੱਡੀ ਗੱਲ ਨਹੀਂ ਸਾਰੇ ਤਿੰਨਾਂ ਲੋਕਾਂ ਦਾ ਗਿਆਨ ਸਮਝਿਆ ਜਾ ਸਕਦਾ ਹੈ ਤਿੰਨ ਲੋਕ ਦਾ ਗਿਆਨ ਅਥਾ ਲੱਗਦਾ ਪਹਿਲਾਂ ਪਹਿਲਾਂ ਹੀ ਲੱਗਦਾ ਤਿੰਨ ਲੋਕ ਦਾ ਗਿਆਨ ਤਾਂ ਕੁਝ ਵੀ ਨਹੀਂ ਤਿੰਨਾਂ ਲੋਕਾਂ ਜਮਾਇਆ ਹੀ ਹੈ ਹੋਰ ਕੀ ਹੈ ਮਾਇਆ ਬੁਲਾਉਣ ਵਾਲੀ ਹੈ ਬਾਕੀ ਗਿਆਨ ਕੀ ਲੈਣਾ ਫਸਣ ਵਾਲਾ ਗਿਆਨ ਲਈਦਾ ਹੁੰਦਾ ਹੈ ਬਾਕੀ ਜਿੰਨੇ ਵੀ ਗਿਆਨ ਵਾਇਆ ਦਾ ਰਹਿੰਦੇ ਨੇ ਫਸਣ ਵਾਲੇ ਨੇ ਫਸਣ ਵਾਲੀ ਚੀਜ਼ ਦੀ ਗਹਿਰਾ ਜਿਹਨੂੰ ਨਹੀਂ ਜਾਈਦਾ ਹੁੰਦਾ ਉਹਦੇ ਪਾਸੇ ਪਾਸੇ ਪਰੇ ਦੀ ਲੰਘ ਜੀਦਾ ਨਾਨਕ ਭਗਤਾਂ ਸਦਾ ਵਿਕਾਸ ਸੁਣੀਏ ਦੁਖ ਪਾਪ ਦਾ ਨਾਸ ਨਾਨਕ ਭਗਤਾਂ ਸਦਾ ਵਿਕਾਸ ਭਗਤਾਂ ਨੂੰ ਸਦਾ ਵਿਕਾਸ ਹੋਇਆ ਜਿੰਨਾ ਚਿਰ ਸੰਸਾਰ ਰਹੂਗਾ ਉਹਨਾਂ ਚਿਰ ਵਿਕਾਸ ਰਹੂਗਾ ਬਾਅਦ ਚ ਬਾਅਦ ਵੀ ਰਹਿਣਾ ਉਹਨਾਂ ਦਾ ਕਮ ਕਮ ਜਿੰਨਾ ਚਿਰ ਸੰਸਾਰ ਆਉਣਾ ਚਿਰ ਤਾਂ ਆਪਾਂ ਸਦਾ ਰਹਿ ਸਕਦੇ ਹਾਂ ਅੱਗੇ ਪਿਛਲਾ ਸਾਰੇ ਇੱਕੇ ਆ ਗਏ ਉਹਦੇ ਬਾਅਦ ਤਾਂ ਸਾਰੇ ਕੋਈ ਨਹੀਂ ਭਗਤ ਉਹਨਾਂ ਚਿਰ ਕਹਾਂਗੇ ਜਿੰਨਾ ਚਿਰ ਸ੍ਰਿਸ਼ਟੀ ਹੈ ਸ੍ਰਿਸ਼ਟੀ ਦੇ ਲੋਕ ਭਗਤ ਕਹਿਣਗੇ ਹੋਰ ਕਿਹਨੇ ਕਹਿਣੇ ਹੋਰ ਕਿਹਨੇ ਕਹਿਣੇ ਭਗਤ ਉੱਥੇ ਤਾਂ ਸਾਰੇ ਭਗਤ ਨੇ ਉੱਥੇ ਨਹੀਂ ਭਗਤ ਕੋਈ ਕਹਿੰਦਾ ਹੁੰਦਾ ਕਿਸੇ ਸਮਝਿਆ ਅਫਸਰ ਨੂੰ ਅਫਸਰ ਦੋ ਕਹਿਣਗੇ ਭਾਈ ਥੋੜੀ ਅਫਸਰ ਕਹਿੰਦਾ ਹੁੰਦਾ ਮਾਂ-ਬਾਪ ਥੋੜੀ ਅਫਸਰ ਕਹਿੰਦੇ ਨੇ ਘਰ ਜਾ ਕੇ ਨਹੀਂ ਅਫਸਰ ਹੁੰਦਾ ਅਫਸਰ ਆਪਣੇ ਦਫ਼ਤਰ 'ਚ ਹੁੰਦਾ ਘਰ ਤਾਂ ਇੱਕੋ ਜਿਹਾ ਨੇ ਸਾਰੇ ਕਰਦੇ ਕੀ ਗੱਲ ਕੀ